ਬੰਦ ਹਨ ਅਜੇ ਅੱਖੀਆਂ ਤਾਂ ਭਾਲ ਜਿਵੇਂ ਪਾਕ ਨਕੇ ਦਾਲਾ ਆਖੇ ਵਾਲ ਦਸ਼ਾ ਖਜ਼ਰਾ ਦੀ ਕਾਸ਼ ਦੇ ਖੜਕੇ ਨਾਲ ਜਿਵੇਂ ਪਾਕ ਨਕੇ ਦਾਲਾ ਨੇ ਹਮ ਆਕਾ ਕੁਫ ਬੇਗਾਨੀ ਕਰਮ ਤੁਸਾਂ ਵਰਮਾਇਆ ਆਪਣੇ ਘਰ ਅਤਹਰ ਦੀ ਜ਼ੀਨਤ ਮੈਂ ਕੂ ਆਪ ਬਣਾਇਆ ਕਿਨ ਵੈਸੀਏ ਬੇਵਾ ਮਾਤ ਕਿਨ ਵੈਸਨੀਏ ਬਾਲ ਜੀਵੇ ਬਾਕਨ ਨਕੀ ਦਾਲਾ